ਆਸਾ ਸੰਤ ਤੁਜੀ ਤਨ ਸੰਗਤ ਪ੍ਰਾਣ ਸੰਤ ਜਿਹੜੇ ਹੁੰਦੇ ਨੇ ਉਹ ਤੇਰਾ ਤਨ ਹੁੰਦੇ ਨੇ ਤੇਰੀ ਦੇਹ ਹੁੰਦੇ ਨੇ ਸੰਤ ਤੁਜੀ ਤਨ ਤੇਰਾ ਸਰੀਰ ਸੰਗਤ ਪ੍ਰਾਣ ਸੰਗਤ ਹੈ ਜਿਹੜੀ ਉਹਨਾਂ ਦੀ ਸੰਤਾਂ ਦੀ ਸੰਗਤ ਕਿਹਦੇ ਨਾਲ ਕਰਦੇ ਨੇ ਸੰਤਾਂ ਦੀ ਸੰਗਤ ਹੀ ਸੰਤਾਂ ਦੇ ਪ੍ਰਾਣ ਨੇ ਦੇਖੋ ਸੰਤ ਕੌਣ ਨੇ ਜਿਹੜਾ ਅੰਤਰਾਤਮਾ ਹੈ ਉਹਦਾ ਸਰੀਰ ਤੇ ਜਿਹੜੇ ਸ਼ਬਦ ਦੇ ਵਿੱਚ ਸਮਾਇਆ ਹੋਇਆ ਉਹਦੇ ਪ੍ਰਾਣ ਨੇ ਜੀ ਕੇ ਜੀਵਨਾ ਮੋਹੇ ਨੂੰ ਬਸਾਰੋ ਮੈਂ ਜਨ ਸੰਤ ਤੁਜੀ ਤਨ ਸੰਗਤ ਪ੍ਰਾਣ ਸੰਗਤ ਪ੍ਰਾਣ ਜਿਹੜੀ ਉਹਨਾਂ ਦੀ ਸੰਤਾਂ ਦੀ ਸੰਗਤ ਹੈ ਉਹੀ ਪ੍ਰਾਣ ਹੈ ਉਹ ਪ੍ਰਾਣ ਬਤਰਵਾ ਸੰਤ ਦੀ ਸੰਗਤ ਕੀ ਹੈ ਸ਼ਬਦ ਪਰ ਸ਼ਬਦ ਦੇ ਜਦ ਸਮਾ ਗਿਆ ਸ਼ਬਦ ਦੇ ਦੇ ਫਿਰ ਫਿਰ ਅਮਰ ਹੋ ਗਿਆ ਸ਼ਬਦ ਸਮਾ ਕੇ ਜਿੰਨਾ ਜਰ ਸ਼ਬਦ ਨਹੀਂ ਬਿਲਦਾ ਉਹਨਾਂ ਚਿਰ ਜੰਮਣ ਬਿਲਦਾ ਜਦ ਸ਼ਬਦ ਦੇ ਵਿੱਚ ਸਮਾ ਗਿਆ ਉਹੀ ਪ੍ਰਾਣ ਨਹੀਂ ਸ਼ਬਦ ਦੇ ਸਮਾ ਪ੍ਰਾਣ ਸਤ ਜੀਵਨ ਹੋ ਗਿਆ ਸ਼ਬਦ ਸਮਾ ਸ਼ਬਦ ਜੀਵਨ ਸ਼ਬਦ ਜੀਵਨ ਸੰਤ ਦੀ ਸੰਗਤ ਜਿਹੜੀ ਹੈ ਉਹ ਸੰਤ ਦੇ ਹੀ ਪ੍ਰਾਣ ਸੰਤ ਉਹ ਚੀਜ਼ ਦੀ ਸੰਗਤ ਕਰਦਾ ਜਿਹੜੇ ਉਹਦੇ ਪ੍ਰਾਣ ਆਪਣੇ ਪ੍ਰਾਣ ਦੀ ਸੰਗਤ ਕਰਦਾ ਇਸ ਕਰਕੇ ਜਬ ਜ਼ਬਰਦਸਤ ਇਸ ਕਰਕੇ ਦੀ ਮੁਕਤੇ ਨਹੀਂ ਹੈ ਅਮਰ ਹੋ ਗਿਆ ਅਸੀਂ ਸੰਗਤ ਕੀ ਨਹੀਂ ਕਰਦੇ ਅਸੀਂ ਸੰਗਤ ਕੀਤੀ ਮਾਇਆ ਦੀ ਸਰੀਰ ਦੀ ਉਹ ਉਹ ਸ਼ਬਦ ਦੀ ਉਹ ਪਰ ਡੈਡ ਹੋਈ ਇਹ ਪਹਿਲੇ ਸ਼ਬਦ ਦਾ ਦੂਸਰਾ ਰੰਗ ਹੈ ਪਹਿਲੇ ਸ਼ਬਦ ਦੇ ਵਿੱਚ ਸਰੀਰ ਦੀ ਸਮਝ ਪੋਚ ਸੋਚ ਪੋਚ ਹੁਣ ਦੇ ਸ਼ਬਦ ਦੇ ਵਿੱਚ ਅੰਤਰਾਤਮਾ ਦੀ ਗੱਲ ਹੈ ਅੰਤਰ ਆਤਮਾ ਜਿਹੜੀ ਹੈ ਉਹ ਕਿਹਦੀ ਸੰਗਤ ਕਰਦੀ ਹੈ ਸ਼ਬਦ ਦੀ ਕਰਦੀ ਗੁਰ ਸ਼ਬਦ ਆਪਰ ਵਰਨਾ ਜਾਣੇ ਕੋਈ ਜੀ ਉਹ ਕਿਉਂ ਸਮਝਦਾ ਸ਼ਬਦ ਦੇ ਵਿੱਚ ਕਿਉਂ ਟੋੜਦਾ ਸ਼ਬਦ ਨੂੰ ਕਿਉਂ ਆਰਾਧਨਾ ਕਰਦਾ ਨਾਮ ਦੀ ਕਿਉਂਕਿ ਉਹੀ ਪ੍ਰਾਣ ਉਹਦੇ ਨਾਲ ਵਰਫ ਜੁੜ ਕੇ ਇੱਕ ਉਹਦਾ ਦੇਖੋ ਹਵਾ ਕੀ ਹੈ ਹਵਾ ਸਰੀਰ ਦੇ ਪ੍ਰਾਣ ਹਵਾ ਨੂੰ ਸਰੀਰ ਦੇ ਪ੍ਰਾਣ ਵਾਯੂ ਪਰ ਜਿਹੜਾ ਆਤਮਾ ਦੇ ਪ੍ਰਾਣ ਕੀ ਨੇ ਜੀ ਜਿਹੜਾ ਹੈਗਾ ਜੀ ਦੇ ਇਹ ਤਾਂ ਜੰਤ ਦੇ ਪ੍ਰਾਣ ਨੇ ਹਵਾ ਤਾਂ ਜੀ ਦਾ ਜੀਵਨ ਇਹ ਆਤਮਾ ਕਹਿ ਲੋ ਆਤਮਾ ਹੈ ਸਰੀਰ ਦੇ ਪ੍ਰਾਣ ਵੈਸੇ ਤਾਂ ਆਤਮਾ ਇਹ ਸਰੀਰ ਦੇ ਪ੍ਰਾਣ ਹਵਾ ਦੀ ਹੈ ਗੁਰਬਾਣੀ ਦੀ ਹਵਾ ਨੂੰ ਬੰਦੀ ਇਹ ਬੰਦ ਕੋ ਗਰਭ ਚ ਤਾਂ ਸਾਹ ਆਉਂਦਾ ਵੀ ਤਾਂ ਵੀ ਜੁਦਾ ਗਰਭ ਦੇ ਵਿੱਚ ਤਾਂ ਸਾਹ ਆਉਂਦਾ ਨਹੀਂ ਤਾਂ ਵੀ ਜਿਉਂਦਾ ਜਿਉਂਦਾ ਕੋ ਆਤਮਾ ਵਿੱਚ ਜਦ ਤੱਕ ਆਤਮਾ ਆਤਮਾ ਵਾਇਆ ਸਰੀਰ ਦੇ ਪ੍ਰਾਣ ਆਤਮਾ ਦੇ ਪ੍ਰਾਣ ਕੀ ਹੈ ਆਤਮਾ ਦਾ ਪ੍ਰਾਣ ਸ਼ਬਦ ਹੈ ਤੂੰ ਮੇਰੇ ਪ੍ਰਾਣਾ ਹਾਂ ਪ੍ਰਾਣਾ ਧਾਰਾ ਪ੍ਰਭ ਜੂ ਤੂੰ ਮੇਰੇ ਤੂੰ ਮੇਰੇ ਪ੍ਰਾਣਾ ਧਾਰਾ ਸਤਗੁਰ ਸ਼ਬਦ ਸਾਡਾ ਜਿਹੜਾ ਹੈ ਬਿਨਾਂ ਕਰਨ ਦੇ ਸੁਣਨ ਵਾਲੀ ਬਾਣੀ ਹੈ ਜਿਹੜੀ ਉਹ ਪ੍ਰਾਣ ਜਦ ਉਹ ਸੁਣ ਲਈ ਫਿਰ ਨਹੀਂ ਜਾਉ ਫਿਰ ਗਿਆ ਫਿਰ ਇਹ ਅਮਰ ਹੋ ਗਿਆ ਫਿਰ ਮ੍ਰਿਤਿਉ ਨਹੀਂ ਹੈ ਉਹੀ ਨਾਮ ਹੈ ਉਹਦੇ ਨੂੰ ਉਬਰਤ ਗਿਆ ਵਿੱਚ ਬਾਣੀ ਉਬਰਤ ਸਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰਾ ਅੰਮ੍ਰਿਤ ਹੀ ਆ ਉਹਦੇ ਚ ਲੱਸੀ ਹੁੰਦੀ ਹੋਈ ਗੁਰਬਾਣੀ ਚ ਲੱਸੀ ਹੈ ਗੁਰਬਾਣੀ ਨੂੰ ਬਾਣੀ ਨਹੀਂ ਕਿਹਾ ਹੋਇਆ ਗੁਰਬਾਣੀ ਚ ਲੱਸੀ ਹੁੰਦੀ ਹੈ ਰੜਕੀ ਦੀ ਹੁੰਦੀ ਹੈ ਵਿਚਾਰੀ ਦੀ ਹੁੰਦੀ ਹੈ ਇਹਦੇ ਸੰਤੋ ਮੱਖਣ ਮੱਖਣ ਵੀ ਹੈ ਇਹਦੇ ਵਿੱਚ ਲੱਸੀ ਵੀ ਹੈ ਜੀ ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ ਸੰਸਾਰ ਦੁੱਧ ਹੈ ਇਹ ਦੁੱਧ ਹੈ ਦੁੱਧ ਕੀ ਦਹੀਂ ਹੈ ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ ਸਤਿਗੁਰ ਗਿਆਨ ਜਾਣੈ ਸੰਤ ਸੰਤ ਸਤਿਗੁਰ ਦਾ ਗਿਆਨ ਜਿਹੜਾ ਹੈਗਾ ਉਹ ਜਾਣਦੇ ਹੁੰਦੇ ਨੇ ਜਿਹੜੇ ਸਤਿਗੁਰ ਦਾ ਗਿਆਨ ਜਾਣਨ ਦੀ ਕੋਸ਼ਿਸ਼ ਕਰਨ ਸਤਿਗੁਰ ਦਾ ਗਿਆਨ ਚਾਹੇ ਤਾਂ ਜਾਣ ਲੈਣ ਚਾਹੇ ਜਾਣ ਵਾਲੇ ਪਾਸੇ ਲੱਗੇ ਇਹ ਕੋਈ ਗੱਲ ਉਹ ਸੰਤ ਉਹ ਸੰਤ ਨੇ ਬਾਕੀ ਕੋਈ ਸੰਤ ਨਹੀਂ ਸਤਗੁਰ ਗਿਆਨ ਜਾਣੇ ਸੰਤ ਜੇ ਸਤਗੁਰ ਦਾ ਗਿਆਨ ਨਹੀਂ ਜਾਣਦਾ ਉਹ ਸੰਤ ਨਹੀਂ ਹੈ ਇਹ ਸਤਗੁਰ ਦਾ ਗਿਆਨ ਲੈਣ ਨਹੀਂ ਲੱਗਿਆ ਇਧਰ ਨਹੀਂ ਲੱਗਿਆ ਸਾਰੇ ਜਾਬ ਲਾਗ ਭੱਜ ਜਲ ਉਤਰਨ ਗਏ ਉਹ ਸੰਤ ਨਹੀਂ ਸੰਤ ਤੇ ਹੀ ਘਟਦੇ ਸਾਰੇ ਜੇ ਸੰਤ ਹੈਗੇ ਨੇ ਦੱਸਣ ਕਿੰਨਾ ਗਿਆਨ ਲੈ ਲਿਆ ਕਿੰਨਾ ਬਾਕੀ ਨਹੀਂ ਲਿਆ ਤਾਂ ਕਿਉਂ ਨਹੀਂ ਲਿਆ ਸੰਤ ਕਿਉਂ ਕਹੋਦੇ ਨੇ ਉਹ ਜਿਹੜੀ ਦੱਸੀ ਹੈ ਅਵਿਦਿਆ ਵਿਦਿਆ ਉਹਦਾ ਫਰਕ ਦੱਸੇਗੀ ਰਵਦਾਸ ਦਾ ਵਿਦਿਆ ਕੀ ਸਵੇ ਇਹਦਾ ਸਮਝਾਉਣ ਕੀ ਗੱਲ ਹੈ ਉਹ ਪਤਾ ਤੁਹਾਨੂੰ ਕੌਡੀ ਦਾ ਨਹੀਂ ਹੈ ਜੱਫੇ ਬੋਲੋ ਰਵਦਾਸ ਨੂੰ ਤੁਸੀਂ ਰਵਦਾਸ ਦਾ ਜਾਤ ਕੋਤ ਨੂੰ ਮੰਨਦਾ ਹੀ ਨਹੀਂ ਬਣੀ ਤਾਂ ਤੁਸੀਂ ਰਵਦਾਸ ਨੂੰ ਕਿਵੇਂ ਸਕੇ ਹੋਗੇ ਰਵਦਾਸ ਦੇ ਭਗਤਾਂ ਦੀ ਕੋਈ ਯਾਦ ਨਹੀਂ ਹੁੰਦੀ ਭਗਤ ਕਿਹੜੇ ਵੰਡ ਨੂੰ ਨਹੀਂ ਬੰਦੇ ਰਵਦਾਸ ਇਹ ਕਹਿੰਦੇ ਸਾਡਾ ਰਵਦਾਸ ਰਵਦਾਸ ਨਹੀਂ ਹੈਗਾ ਕਿਸੇ ਦਾ ਨਹੀਂ ਨਨਾਰ ਹੈ ਕਿਸੇ ਦਾ ਸਾਰੇ ਇਹ ਸਾਰਿਆਂ ਦੇ ਹੁੰਦੇ ਨੇ ਇਹਨੂੰ ਤੁਸੀਂ ਕਿਵੇਂ ਵੜ ਲਓਗੇ ਇਹਨਾਂ ਨੂੰ ਇਹਨਾਂ ਦੇ ਵਿਚਾਰਧਾਰਾ ਦੇ ਖਿਲਾਫ ਹੈ ਇਹ ਵੰਡ ਫੋੜੀ ਸੋਚਣਾ ਹੀ ਵਿਚਾਰਧਾਰਾ ਦੇ ਖਿਲਾਫ ਹੈ ਗੱਲਾਂ ਤੁਸੀਂ ਸੰਸਾਰੀ ਕਰਦੇ ਹੋ ਵੱਡੇ ਤੁਹਾਡਾ ਝਗੜਾ ਸੰਸਾਰੀ ਆ ਲਿਆ ਕੇ ਤੁਸੀਂ ਭਗਤਾਂ ਦੇ ਖੜਾ ਕਰਤਾ ਤੁਸੀਂ ਛੱਡ ਦੋ ਗੁਰਬਾਣੀ ਪੜ੍ਹਨੀ ਹੋਰ ਆਪ ਨੂੰ ਝਗੜੇ ਕਰ ਲੋ ਇਹ ਕੰਮੇ ਨਹੀਂ ਸਾਡਾ ਕੰਮੇ ਗੁਰਮੁਖ ਦਾ ਹੈ ਸਤਗੁਰ ਗਿਆਨ ਜਾਣਾ ਸੰਤ ਦੇਵਾ ਦੇਵ ਦੇਵਾ ਦੇਵ ਹੋ ਸੁਧ ਜਿਹੜਾ ਦੇਵ ਹੈ ਨਾ ਉਹਦਾ ਵੀ ਕਹਾ ਦੀ ਦੇਵ ਹੈ ਦੇਵ ਦੇਵ ਨੂੰ ਦੇਣ ਵਾਲਾ ਕੁਝ ਦੀ ਦੇਵ ਦੇਵਾ ਦੇਵ ਜਿਹੜਾ ਹੁੰਦਾ ਦੇਵਤਿਆਂ ਨੂੰ ਕੁਝ ਦੇਣ ਵਾਲਾ ਜਿਵੇਂ 108 ਤੇ 1008 ਹੈ 1008 ਜਿਵੇਂ ਗੁਰ ਗੁਰ ਹਾਈ ਹੈ ਜਿਹੜੇ ਗੁਰ ਸਿੱਖ ਨੇ ਸੰਸਾਰ ਨਾਲ ਤਾਂ ਉਹ ਚੰਗੇ ਨੇ ਉੱਪਰ ਨੇ ਗੁਰਮਤਿ ਦੇ ਢਾੜੀ ਹੋ ਗਏ ਪਰ ਜਿਹੜਾ ਉਹਨਾਂ ਨੂੰ ਬਣਾ ਰਿਹਾ ਉੱਤੇ ਉਹ ਕੌਣ ਉਦੋਂ ਬਾਅਦ ਗੁਰ ਹੋਈ ਬਸ ਉਹ ਦੇਵਾਦੀ ਦੇਵੀ ਹੈ ਉਹ ਨਹੀਂ ਹੈ ਦੇਵੇ ਉਹ ਵੀ ਉਹ ਸੀਨੀਅਰ ਆ ਜੂਨੀਅਰ ਆ ਵਾਈ ਤੇ ਫਰਕ ਹੈ ਦੋ ਇੱਕੋ ਹੀ ਉਹ ਜਿਹੜਾ ਸਿੱਖਾ ਗੁਰੂ ਹੈ ਸਿੱਖ ਨਹੀਂ ਗੁਰੂ ਬਣ ਜਾਣਾ ਹਾਂ ਸਾਧੂ ਗਿਆਨ ਜਾਣਾ ਹੈ ਸੰਤ ਦੇਵਾ ਦੇਵ ਦੇਵਾ ਦੇਵ ਦੇਵਤਿਆਂ ਨੂੰ ਦੇਣ ਵਾਲਾ ਨਾ ਉਹਦੇ ਕੋਲ ਕੁਛ ਇਹ ਰਾਖਸ਼ਾਂ ਨੂੰ ਦੇਣ ਵਾਲਾ ਨਹੀਂ ਹੈ ਪਹਿਲਾਂ ਤਾਂ ਦੇਵਤੇ ਜਨ ਮਾਨਸ ਤੇ ਦੇਵਤੇ ਕੀ ਹੈ ਕਰਤ ਨਰਾਗੇ ਵਾਰ ਫਿਰ ਦੇਵਤਿਆਂ ਨੂੰ ਦੇ ਰਿਹਾ ਕੁਛ ਦੇਵਤਿਆਂ ਦਾ ਦੇਵ ਹੈ ਉਹ ਜੀ ਦਾ ਦੇਵ ਨਹੀਂ ਹੈ ਸੰਤ ਜੀ ਸੰਗਤ ਸੰਤ ਕਥਾ ਰਸ ਸੰਤ ਦੀ ਜਿਹੜੀ ਸੰਗਤ ਹੁੰਦੀ ਹੈ ਸੰਤ ਜੀ ਸੰਗਤ ਸੰਤ ਕਥਾ ਰਸ ਸੰਤ ਦੀ ਕਥਾ ਦਾ ਰਸ ਹੈ ਸੰਤ ਦੀ ਸੰਗਤ ਹੈ ਜੇ ਕਥਾ ਦਾ ਰਸ ਨਹੀਂ ਸੰਤ ਦੀ ਸੰਗਤ ਨਹੀਂ ਉਹਦੀ ਕਥਾ ਦਾ ਜਿਹੜਾ ਰਸ ਹੈ ਉਹ ਸੰਤ ਦੀ ਸੰਗਤ ਹੈ ਬਸ ਸ਼ਬਦ ਨਹੀਂ ਸੰਤ ਜੀ ਸੰਗਤ ਸੰਤ ਰਾਸ ਆਇਆ ਉਹ ਸੰਗਤ ਜੇ ਸੰਗਤ ਰਾਸੇ ਜੀ ਆ ਸੰਗਤ ਕਾਦੀ ਕੀਤੀ ਸੰਗਤ ਜਿਆਦਾ ਜਾਂ ਰਾਸ ਆਵੇ ਗੱਲ ਚੂ ਜੇ ਬੈਠਾ ਜਾ ਕੇ ਰਿਹਾ ਰਸੇ ਨਹੀਂ ਆਇਆ ਗੁਰਬਾਣੀ ਸੁਣਦਾ ਰਿਹਾ ਕਥਾ ਸੁਣੀ ਰਸ ਨਹੀਂ ਆਇਆ ਉਹ ਨਾ ਗਿਆ ਨਾ ਉਹਨੇ ਸੰਗਤ ਹੋਈ ਕੁਝ ਵੀ ਨਹੀਂ ਹੋਇਆ ਉਹਦਾ ਸੰਤ ਕੋਲ ਬੈਠਿਆ ਰਵਿਦਾਸ ਕੋਲ ਬੈਠਿਆ ਕੋਈ ਕਥਾ ਬਾਤਾਂ ਸੁਣੀ ਰਾਤ ਕੋਈ ਨਹੀਂ ਪ੍ਰਾਪਤ ਆਇਆ ਤੋਰੇ ਜਾਇ ਜਾ ਨਾ ਗਿਆ ਇਹ ਕਹਿੰਦੇ ਉਹਦੀ ਸੰਗਤ ਨਹੀਂ ਬੰਦੀ ਜਾ ਸਕਦੀ ਉਹ ਪਰਮ ਚਾਹੇ ਪਾੜਵੇਂ ਵਿੱਚ ਸੰਗਤ ਕਰਿਆ ਆ ਜਿਹੜਾ ਜਨਮ ਆ ਲੈ ਕੇ ਜੇ ਇਦਾਂ ਹੀ ਚਲਾ ਜਾਵੇ ਕੋਰਾ ਜੇ ਆਇਆ ਹੋ ਜਾਂਦਾ ਆਇਆ ਗੁਰਬਾਣੀ ਦੇ ਕਹਿੰਦੇ ਤੇ ਕਾਹੇ ਜਾਗਾ ਹੈ ਰਾਮ ਰਾਜ ਉਹ ਕੀ ਕਰ ਗਿਆ ਸੱਤ ਦੇ ਵਿੱਚ ਫਿਰ ਜੇ ਉਹਨੂੰ ਰਸ ਨਹੀਂ ਕੀ ਕਰ ਜਾਂਦੇ ਨੇ ਗੁਰਦਾਰੇ ਜੇ ਰੱਖ ਨਹੀਂ ਹੋਗਾ ਕੁਝ ਕੀ ਕਰ ਦੋ ਤੁਸੀਂ ਜੇ ਗੁਰਬਾਣੀ ਸੁਣ ਕੇ ਸਮਝੀ ਉਹਦੀ ਬਣੀ ਉਹਦੀ ਫਿਰ ਕੀ ਕਰ ਗਏ ਅਸਲ ਜੇ ਕਰ ਗਈ ਨਹੀਂ ਇਹ ਕੁਝ ਕਰ ਨਹੀਂ ਗਏ ਉਹ ਤਾਂ ਗਏ ਆਪਣੇ ਜਿਹੜੇ ਕੰਮ ਗਏ ਤੇ ਉਹਦੀ ਅਰਦਾਸ ਕਰਾਇਆ ਉਬੜੀ ਨਾ ਉਬੜੀ ਦੂਜੀ ਗੱਲ ਵਿਆਹ ਕਰ ਜਦੋਂ ਹੀ ਨਹੀਂ ਕੋਈ ਸੰਤ ਪ੍ਰੇਮ ਮਾਝਾ ਦੀਜੈ ਦੇਵਾ ਦੇਵ ਸੰਤ ਪ੍ਰੇਮ ਸੰਤ ਦਾ ਜਿਹੜਾ ਪ੍ਰੇਮ ਹੈ ਉਹਦੇ ਵਿੱਚ ਹੀ ਹੈ ਸਭ ਕੁਝ ਜਿਹੜਾ ਦੇਣਾ ਹੈ ਸੰਤ ਪ੍ਰੇਮ ਮਾਝਾ ਦੀਜੈ ਦੇਵਾ ਦੇਵ ਸੰਤ ਦੇ ਪ੍ਰੇਮ ਵਿੱਚ ਪਰਮੇਸ਼ਰ ਹੈ ਜਿਹਨੂੰ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਬਸ ਪ੍ਰਭ ਉਹਦੇ ਪ੍ਰੇਮ ਵਿੱਚ ਹੈ ਜੋ ਪ੍ਰੇਮ ਚ ਹੈ ਜੋ ਪ੍ਰਾਪਤੀ ਹੈ ਹੋਰ ਕੁਝ ਨਹੀਂ ਹੈ ਉਹਨਾਂ ਨੇ ਕੀ ਬੀਜੇ ਦੇਵਾ ਦੇਵ ਦਿੱਤਾ ਕੀ ਹੁੰਦਾ ਉਹ ਉਹ ਪ੍ਰੇਮ ਦੀ ਇੱਕ ਤੁਹਾਨੂੰ ਭੁੱਖ ਲਾਤੀ ਪ੍ਰੇਮ ਦੀ ਇੱਛਾ ਪ੍ਰਗਟ ਪੈਦਾ ਕਰਦੀ ਜੇ ਤਾਂ ਵਧਾ ਲਿਆ ਕਿਸੇ ਨੇ ਦੇਖੋ ਨਾ ਕੋਈ ਕਿਸੇ ਨੂੰ ਇੱਕ ਦਾਣੇ ਦੇ ਦਿੱਤੇ ਉਹਨੇ ਕਹਾ ਬੀਜ ਕੇ ਵਧਾ ਲੇ ਇੱਕ ਦਾਣੇ ਤੋਂ ਵੀ ਵੱਧ ਜਾਂਦੇ ਨੇ ਉਹ ਤਾਂ ਫਿਰ ਉਹਦੀ ਹੈ ਜਿਹਦੀ ਖੇਤੀ ਉਹਨੇ ਆਪਣੀ ਕਰ ਲਈ ਜੇ ਤਾਂ ਉਹਨੂੰ ਲਗਨ ਲੱਗ ਗਈ ਪ੍ਰੇਮ ਦੀ ਫਿਰ ਤਾਂ ਆਪੇ ਵਧਦਾ ਰਹੂਗਾ ਇਹ ਪ੍ਰਾਪਤੀ ਔਰ ਕੁਝ ਨਹੀਂ ਪ੍ਰਾਪਤੀ ਔਰ ਕੁਝ ਨਹੀਂ ਹੁੰਦੀ ਦੂਏ ਤੋਂ ਗਿਆਨ ਜਿਹੜਾ ਹੈਗਾ ਉਹਦੀ ਪ੍ਰਾਪਤੀ ਨਹੀਂ ਇਹ ਵੀ ਗੱਲ ਮਹਿਲ ਗਿਆਨ ਦੀ ਪ੍ਰਾਪਤੀ ਨੂੰ ਪ੍ਰਾਪਤੀ ਨਹੀਂ ਬੰਦਾ ਕੋਈ ਪ੍ਰੈਕਟੀਕਲ ਆ ਕੇ ਪ੍ਰੇਮ ਦੇ ਹੋਣੀ ਹੈ ਗਿਆਨ ਤੋਂ ਜੇ ਪ੍ਰੇਮ ਨਹੀਂ ਪੈਦਾ ਹੋਇਆ ਤਾਂ ਗਿਆਨ ਉਹ ਮੁੱਖ ਨਹੀਂ ਆਦੀ ਹੈ ਜੇ ਗੁਰਬਾਣੀ ਦੇ ਗਿਆਨ ਤੋਂ ਪ੍ਰੇਮ ਪੈਦਾ ਨਹੀਂ ਹੋਇਆ ਫਿਰ ਭੁੱਖਿਆ ਦੀ ਰਹੇਗਾ ਭੁੱਖ ਗਿਆ ਦੀ ਜ਼ਰੂਰਤ ਪ੍ਰੇਮ ਦੇ ਵਿੱਚ ਜੇ ਗਿਆਨ ਬਦਲ ਗਿਆ ਫਿਰ ਫੜ ਫੜ ਪ੍ਰੇਮ ਦਾ ਹੀ ਉਹ ਗਿਆਨ ਨੂੰ ਵੀ ਫੜ ਕਹਿੰਦੇ ਨੇ ਪ੍ਰਾਪਤੀ ਅਸਲ ਪ੍ਰੇਮ ਦੇ ਵਿੱਚ ਰਹਾਓ ਸੰਤ ਆਚਰਣ ਸੰਤ ਚੋ ਮਾਰਗ ਸੰਤ ਚ ਓਲਗ ਓਲਗਣੀ ਸੰਤ ਦਾ ਜਲ ਦੇ ਨਾਲ ਜੇ ਜਲ ਦੀ ਸੰਤ ਹੈ ਜੇ ਸੰਤ ਜਾਣਨਾ ਹੈ ਤਾਂ ਸੰਤ ਜੇ ਜਾਣਨੇ ਸੰਤ ਵਾਲਾ ਨਹੀਂ ਸੰਤ ਕਰਦਾ ਆਚਰਣ ਨਾਲ ਸੰਤ ਸੰਤ ਚੋ ਮਾਰਗ ਸੰਤ ਮਾਰਗ ਦੇ ਨਾਲ ਮਾਰਗ ਹੋਵੇ ਸੰਤ ਵਾਲਾ ਮਾਰਗ ਤੇ ਚੱਲੇ ਸੰਤ ਦਾ ਮਾਰਗ ਦਾ ਹੈ ਸੰਤ ਦਾ ਮਾਰਗ ਧਰਮ ਕੀ ਪੌੜੀ ਇਸ ਦੀ ਵਿਆਖਿਆ ਧਰਮ ਕੀ ਹੈ ਸੱਚ ਧਰਮ ਗੁਰਬਾਣੀ ਧਰਮ ਕੀ ਪੌੜੀ ਇਸ ਪੌੜੀ ਦੀ ਇਸ ਪੌੜੀ ਤੇ ਜਨਮ ਚੁੱਕੇ ਹੌਲੀ ਹੌਲੀ ਗਿਆਨ ਦੀਆਂ ਪੌੜੀਆਂ ਚੜਦੇ ਹੋ ਸੀ ਇਹਦਾ ਗੁਰਬਾਣੀ ਦਾ ਗਿਆਨ ਹੈ ਸੰਤ ਚੋਂ ਮਾਰਗ ਇਹਦੇ ਨਾਲ ਤਬਦੀਲੀ ਆਉਣੀ ਹੈ ਨਾਲ ਦੀ ਨਾਲ ਦੀ ਨਾਲ ਤਬਦੀਲੀ ਆਉਣੀ ਸੰਤ ਜੋ ਉਹਨ ਗੋਲ ਗਣੀ ਸੰਤ ਜ ਉਲ ਗੜੀ ਸੰਤ ਦੇ ਵਿੱਚ ਜਿਹੜਾ ਸੰਤ ਦੀ ਓਟ ਹੈ ਇਹੀ ਜਿਹੜਾ ਸੰਤ ਦਾ ਜਿਹੜਾ ਸੰਤ ਰੂਪ ਓਟ ਇਹ ਲੋਕਣ ਦਾ ਓਲਾ ਇਸੇ ਨੂੰ ਇਹ ਇਹੀ ਸੰਤ ਦਾ ਹੈ ਜਬ ਦੇ ਜਿਹੜਾ ਹੈ ਨਾ ਜਬ ਦਾ ਤੀਰ ਹੈ ਇਹ ਜਬ ਦਾ ਜਿਹੜਾ ਬਾਣ ਜਬ ਦਾ ਜਿਹੜਾ ਡੱਡ ਹੈ ਇਹ ਇਹਦੇ ਤੇ ਲੱਗਣਾ ਨਹੀਂ ਫਿਰ ਇਹ ਉਲ ਹੈ ਓਟ ਇਹੀ ਓਟ ਆਸਰਾ ਹੋਰ ਕੋਈ ਓਟ ਆਸਰਾ ਓਲਗ ਓਲਗ ਨਹੀਂ ਉਲਾ ਜਿਵੇਂ ਓਟ ਕੋਈ ਗੋਲੀ ਮਾਰਦਾ ਆਪਾਂ ਓਟ ਨਹੀਂ ਲੈ ਲੈਂਦੇ ਉਹਨੇ ਦੇ ਓਟ ਦੇ ਪਿੱਛੇ ਹੋ ਜਾਣਾ ਉਹ ਇਹਦੇ ਪਿੱਛੇ ਹੋ ਜਾਣਾ ਸ਼ਬਦ ਦੇ ਪਿੱਛੇ ਹੋ ਜਾਣਾ ਸ਼ਬਦ ਦੀ ਓਟ ਲੈਣੀ ਹੈ ਹੁਕਮ ਦੀ ਓਟ ਲੈਣੀ ਹਾਂਜੀ ਔਰ ਇੱਕ ਮੰਗੂ ਭਗਤੀ ਚਿੰਤਾਮਣੀ ਇੱਕ ਕਹਿੰਦੇ ਹੋਰ ਭਗਤੀ ਬੰਦਾ ਮੰਗਦਾ ਉਹ ਕੀ ਹੈ ਚਿੰਤਾਮਣੀ ਇਹ ਚਿੰਤਾ ਇਹਦੀ ਨਾਸ ਕਰਨ ਵਾਲੀ ਹਰ ਕਿਸਮ ਦੀ ਚਿੰਤਾ ਦਾ ਨਾਸ ਕਰਨ ਵਾਲੀ ਭਗਤੀ ਇਹ ਚਿੰਤਾ ਦਾ ਨਾਸ ਕਰਨ ਵਾਲੀ ਚਿੰਤਾ ਵਾਲੀ ਭਗਤੀ ਹੈ ਚਿੰਤਾ ਦਾ ਨਾਸ ਕਰਦੀ ਹੈ ਭਰਮ ਦਾ ਨਾਸ ਹੋ ਗਿਆ ਚਿੰਤਾ ਦਾ ਨਾਸ ਹੋ ਗਿਆ ਗਿਆਨ ਪਿਆ ਤਾਂ ਭਰਮ ਨਾਸ ਜਿੰਨਾ ਚਿਰ ਚਿੰਤਾ ਹੈ ਉਹਨਾਂ ਚਿਰ ਹੰਕਾਰ ਜੇ ਚਿੰਤਾ ਨਹੀਂ ਨਾ ਹੈਗੀ ਫਿਰ ਸਮਝੋ ਹੰਕਾਰ ਨਹੀਂ ਚਿੰਤਾ ਦਾ ਧਿਆਨ ਰੱਖਣਾ ਸੀ ਹੰਕਾਰ ਦਾ ਧਿਆਨ ਰੱਖਣ ਦੀ ਲੋੜ ਨਹੀਂ ਹੈ ਹੰਕਾਰ ਦਾ ਨਹੀਂ ਪਤਾ ਲੱਗਣਾ ਕ੍ਰੋਧ ਵੀ ਰੱਖਣ ਦੀ ਲੋੜ ਨਹੀਂ ਧਿਆਨ ਬਹੁਤ ਕਿ ਕੋਈ ਧਿਆਨ ਰੱਖਣਾ ਚਿੰਤਾ ਦਾ ਜੇ ਚਿੰਤਾ ਹੈ ਤਾਂ ਹੁਕਮ ਦੇ ਵਿੱਚ ਨਹੀਂ ਪਾਣਾ ਨਹੀਂ ਬੰਦਾ ਜੇ ਪਾਣਾ ਬੰਨਣ ਚ ਕਵੀ ਚਿੰਤਾ ਪੈਦਾ ਕਰਦੀ ਹੈ ਬਸ ਕੋਈ ਧਿਆਨ ਚਿੰਤਾ ਦਾ ਰੱਖ ਲੋ ਸਾਰੇ ਬਿਮਾਰੀਆਂ ਦੂਰ ਹੋ ਜਾਂਦੀਆਂ ਇਸ ਕਰਕੇ ਚਿੰਤਾ ਬੜੀ ਭਗਤੀ ਹੈ ਜੇ ਚਿੰਤਾ ਹੈ ਨਹੀਂ ਤਾਂ ਲੋਭ ਵੀ ਹੈ ਲੋਭ ਦੀ ਪੂਰਤੀ ਦੀ ਚਿੰਤਾ ਹੋ ਜਾਂਦੀ ਹੈ ਨੁਕਸਾਨ ਦੀ ਚਿੰਤਾ ਹੋ ਜੂਗੀ ਨਵੇਂ ਦੀ ਚਿੰਤਾ ਹੋ ਜੂਗੀ ਚਿੰਤਾ ਕੱਲੀ ਹੋਈ ਤੇ ਵਿੱਚ ਸਾਰੇ ਸਮਾ ਜਾਂਦੇ ਨੇ ਆ ਕੇ ਜਿੱਦੇ ਸਾਰੇ ਕੋਲ ਉਗੜਨੇ ਚਿੰਤਾ ਜਿਸ ਸਮਾ ਜਾਂਦੇ ਨੇ ਚਿੰਤਾ ਨਹੀਂ ਸਾਰੇ ਕੋਲ ਪੈਦਾ ਹੋ ਗਏ ਉਗੜ ਸਾਰੇ ਖਤਮ ਹੋ ਗਏ ਜਿੰਨਾ ਜਿਹੜਾ ਹੰਕਾਰ ਹੈ ਚਿੰਤਾ ਹੈ ਚਿੰਤਾ ਦਾ ਸਾਨੂੰ ਪਤਾ ਲੱਗੂਗਾ ਚਿੰਤਾ ਮਹਿਸੂਸ ਹੋ ਕਰ ਕੁਝ ਵੀ ਮਹਿਸੂਸ ਨਹੀਂ ਹੋਣਾ ਲੋਭ ਮਹਿਸੂਸ ਨਹੀਂ ਹੋਣਾ ਕ੍ਰੋਧ ਮਹਿਸੂਸ ਨਹੀਂ ਹੋਣਾ ਉਹ ਮਹਿਸੂਸ ਨਹੀਂ ਹੋਣਾ ਹੰਕਾਰ ਮਹਿਸੂਸ ਨਹੀਂ ਹੋਣਾ ਮਹਿਸੂਸ ਕੀ ਉਹ ਚਿੰਤਾ ਚਿੰਤਾ ਦੇ ਰੋਬੇ ਦਾ ਕੱਢਣਾ ਹੁੰਦਾ ਤੇ ਅੰਤਰ ਹੋਵੇ ਕੰਡਾ ਕੰਡਾ ਇਹ ਕੰਡਾ ਜੁਦਾ ਇਹ ਜੜ ਹੈ ਦਰਖਤ ਦੀ ਉਹ ਜਿਹੜੇ ਦਰਖਤ ਨੇ ਉੱਤੇ ਸਾਰਾ ਇਹ ਪੰਜੇ ਵਿਕਾਰਾਂ ਦਾ ਉਹਦੀ ਜੜ ਹੈ ਜਨਤਾ ਜੜ ਧਰਤੀ ਦੇ ਹਿਰਦੇ 'ਚ ਜੜ ਜੜ ਚੱਲਦੀ ਹੈ ਉਹ ਦਰਖਤ ਵੱਧਦਾ ਧਰਤੀ ਨੂੰ ਪੁੱਛੋ ਜੜ ਪਾੜਦੀ ਹੈ ਧਰਤੀ ਦੇ ਹਿਰਦੇ 'ਚ ਖੁੱਬਦੀ ਹੈ ਜੇ ਕੰਡਾ ਖੁੱਬਦਾ ਹੈ ਜੜ ਖੁੱਬਦੀ ਹੈ ਧਰਤੀ 'ਚ ਚਿੰਤਾ ਸਰਵ ਵਿਕਾਰਾਂ ਦੇ ਦਰਖਤ ਦਾ ਰਿਐਕਸ਼ਨ ਹੈ ਉਧਰ ਦਰਖਤ ਵੱਧ ਰਿਹਾ ਉਧਰ ਜਨਤਾ ਵੱਧ ਰਹੀ ਹੈ ਜੈ ਕਰ ਜਿਸ ਕਾ ਬਹੁਤ ਤਿਸੈ ਕਰ ਚਿੰਤਾ ਚਿੰਤਾ ਜਿੱਤੇ ਮਾਇਆ ਜ਼ਿਆਦਾ ਉੱਥੇ ਚਿੰਤਾ ਜ਼ਿਆਦਾ ਮਾਇਆ ਜ਼ਿਆਦਾ ਚਿੰਤਾ ਜ਼ਿਆਦਾ ਮਾਇਆ ਜ਼ਿਆਦਾ ਹੰਕਾਰ ਜ਼ਿਆਦਾ ਮਾਇਆ ਜ਼ਿਆਦਾ ਲੋਭ ਜ਼ਿਆਦਾ ਮਾਇਆ ਜ਼ਿਆਦਾ ਬੋਝ ਜ਼ਿਆਦਾ ਮਾਇਆ ਦਾ ਚਿੰਤਾ ਜ਼ਿਆਦਾ ਉੱਥੇ ਹੀ ਹੈ ਚਿੰਤਾ ਦਾ ਇਲਾਜ ਕਰਨਾ ਚਿੰਤਾ ਦਾ ਇਲਾਜ ਕੇ ਪਹਾੜੇ 'ਚ ਰਹਿਣਾ ਜੋ ਹੋ ਗਿਆ ਹੋ ਰਿਹਾ ਸਭ ਤੇਰਾ ਪੜ੍ਹ ਉਹਨੂੰ ਬਿਠਾ ਕਰਕੇ ਮਿਲਣੇ ਦੇ ਵਿੱਚ ਚਿੰਤਾ ਖਤਮ ਬਾਕੀ ਹੋਰ ਕੋਈ ਇਲਾਜ ਨਹੀਂ ਚਿੰਤਾ ਦਾ ਹੋਰ ਕੋਈ ਇਲਾਜ ਨਹੀਂ ਚਿੰਤਾ ਦਾ ਇਲਾਜ ਹੈ ਗਿਆਨ ਜਣੀ ਲਖਾਵੋ ਅਸੰਤ ਪਾਪੀ ਸਣੀ ਅਸੰਤ ਪਾਪ ਅਸੰਤ ਲਫ਼ਜ਼ ਇੱਕੋ ਵਾਰ ਆਇਆ ਹੈ ਮੈਨੂੰ ਜਿਹੜਾ ਅਸੰਤ ਹੈ ਨਾ ਬੰਦ ਹੈ ਜਣੀ ਲਖਾਵੋ ਜਣੀ ਲਖਾਵੋ ਅਸੰਤ ਪਾਪੀ ਸਣੀ ਮੈਨੂੰ ਜਿਹੜਾ ਜਿਹੜਾ ਮੇਰਾ ਮਨ ਪਾਪੀ ਹੈ ਉਹਦਾ ਦਰਸ਼ਨ ਕਰਾਓ ਕੇ ਕਿੱਥੇ ਅਸੰਤ ਕੌਣ ਹੈ ਅਸੰਤ ਮਨ ਹੈ ਅਸ਼ਾਂਤ ਰਹਿਦਾ ਹੈ ਉਹ ਅੱਧਾ ਸੰਤਾ ਹੈ ਸੰਤਾ ਹੈ ਇਹ ਬਲ ਹੈ ਇਹ ਬਲ ਨੂੰ ਚਾਹੀਦਾ ਲਖੀ ਜਨਾਬੋ ਲਖੀ ਲਖਣਾ ਜਾਨੀ ਲਖਾਵੋ ਸੰਤ ਪਾਪੀ ਸਨ ਸੰਤ ਅਸੰਤ ਜਿਹੜਾ ਹੈਗਾ ਪਾਪੀ ਹੈ ਇਹਦਾ ਮੈਨੂੰ ਪਹਿਲਾਂ ਦਰਸ਼ਨ ਕਰਾਓ ਇਹਦੀ ਬਾਹ ਫੜਾਓ ਕਿੱਥੇ ਇਹਦੀ ਸਮਝਾਓ ਇਹਦੀ ਸਮਝ ਆ ਜਵੇ ਕਿੱਥੇ ਫੇਰ ਇਹਨੂੰ ਇਹਨੂੰ ਠੀਕ ਕਰਨਾ ਬਰਨੂਏ ਬਜੜਾ ਜਿੰਨਾ ਜਰ ਮੰਨਦਾ ਦਰਸ਼ਨੇ ਦਰਸ਼ਨ ਨਹੀਂ ਹੁੰਦਾ ਜਿੰਨਾ ਜਰ ਬਰੇ ਨਹੀਂ ਕਾਬੂ ਹੁੰਦਾ ਉਹਨੇ ਜਰ ਗਾਣਾ ਕਬ ਹੋਰ ਕੀ ਆਉ ਰਵਿਦਾਸ ਭਣੈ ਜੋ ਜਾਣੈ ਸੋ ਜਾਣ ਰਵਿਦਾਸ ਭਣੈ ਰਵਿਦਾਸ ਕਹਿੰਦਾ ਜਿਹੜਾ ਜਾਣਦਾ ਹੈ ਬੰਦੂ ਜਿਹਨੇ ਮਨ ਨੂੰ ਲੱਭ ਲਿਆ ਸੋ ਜਾਣ ਸੋ ਜੋ ਜਾਣੈ ਸੋ ਜਾਣ ਬਸ ਉਹੀ ਸਮਝੋ ਜਿੱਤ ਗਿਆ ਉਹਨੇ ਬਾਜੀ ਜਿੱਤ ਲਈ ਜਿਹਨੇ ਮਨ ਨੂੰ ਸਮਝ ਲਿਆ ਮਨ ਨੂੰ ਮਨ ਦਾ ਦਰਸ਼ਨ ਕਰ ਲਿਆ ਲੱਭ ਲਿਆ ਜਿਹਦੀ ਪਕੜੇ ਬਗਾਨਾ ਆ ਗਿਆ ਆਪਣ ਉਹ ਸਮਝੋ ਬਾਜੀ ਜਿੱਤ ਗਿਆ ਉਹਨੇ ਸਭ ਕੋ ਪ੍ਰਾਪਤ ਕਰ ਲਿਆ ਇਸ ਮਨ ਕੋ ਕੋਈ ਖੋਜੋ ਭਾਈ ਇਹਨੂੰ ਖੋਜ ਲੋ ਤਾਂ ਹੀ ਕਹੈ ਸਦਕਾ ਸਮੰਦਰ ਨਾਰਦ ਮੁਨੀ ਸੇਖਾ ਤੈਨੂੰ ਵੀ ਤਰਵੇ ਬਣ ਰਹੀ ਸੇਖਾ ਉਹਨਾਂ ਨੇ ਤਾਂ ਚੋ ਬੰਦ ਨਹੀਂ ਦੇਖਿਆ ਇਹ ਬੰਦ ਦੇਖੇ ਤੇ ਬਿਨਾ ਬੰਦ ਸਮਝੇ ਬੰਦ ਫੜਨਾ ਤਾਂ ਬੰਦੂ ਹੀ ਗ੍ਰਿਫਤਾਰ ਤਾਂ ਬੰਦੂ ਕਰਨ ਜਿਹਨੇ ਜੇ ਲੱਭਦਾ ਨਹੀਂ ਉਹਦਾ ਇਲਾਜ ਕਿਵੇਂ ਕਰਾਂ ਆਪਰੇਸ਼ਨ ਤਾਂ ਬੰਦਾ ਹੀ ਕਰਨ ਬੰਦੂ ਸਮਝਣਾ ਬੰਦੂ ਰੋਕਣਾ ਸੰਤ ਅਨੰਤ ਹੈ ਅੰਤਰ ਨਹੀਂ ਸੰਤ ਔਰ ਅਨੰਤ ਹੈ ਅੰਤਰ ਨਹੀਂ ਜਿਹੜਾ ਸੰਤ ਹੈ ਇਹ ਅਸੰਤ ਹੈ ਮਨ ਇਹਦਾ ਮੂਲ ਬੰਦਾ ਸੰਤ ਹੈ ਉਹ ਜਿਹੜਾ ਅਨੰਤ ਹੈ ਪਰਮੇਸ਼ਰ ਉਹਦੇ ਵਿੱਚ ਨਹੀਂ ਫਰਕ ਹੈ ਉਹ ਇੱਕੋ ਹੀ ਨੇ ਦੋਏ ਉਹ ਤਾਂ ਜੁੜਿਆ ਹੋਇਆ ਉਹਦਾ ਨਾਲੇ ਜੁੜਿਆ ਹੋਇਆ ਉਹਦਾ ਨਹੀਂ ਹੈ ਫਰਕ ਇਹ ਬੰਦਾ ਹੀ ਗੱਲੇ ਦਾ ਫਰਕ ਹੈ ਜਿਹੜਾ ਸੰਤ ਹੈ ਔਰ ਅਨੰਤ ਹੈ ਦੂਗਾ ਉਹਦੇ 'ਚ ਨਹੀਂ ਕੋਈ ਫਰਕ ਹੈ ਉਹ ਤਾਂ ਸੱਚ ਨਾਲ ਪਹਿਲਾਂ ਜੁੜਿਆ ਹੈ ਸੰਤ ਤਾਂ ਟਿਕਿਆ ਹੋਇਆ ਇਹੀ ਜ਼ਿਆਦਾ ਗੜਬੜ ਕਰਦਾ ਬੋਲੇ ਅਸ਼ਾਂਤ ਹੈ ਜਿਹੜਾ ਜਿਹੜਾ ਅਸ਼ਾਂਤ ਅਸ਼ਾਂਤ ਤਾਂ ਲਿਆ ਜੇ ਗੜਬੜ ਕਰਦਾ ਹੈ ਅਸ਼ਾਂਤ ਹੈ ਉਹ ਮਾਇਆ ਕਰਕੇ ਹੀ ਅਸ਼ਾਂਤ ਹੈ ਅੱਧੇ ਦਾ ਤਾਂ ਪਰਮੇਸ਼ਰ ਨਾਲ ਕੋਈ ਫਰਕ ਨਹੀਂ ਅੱਧੇ ਦਾ ਹੀ ਫਰਕ ਹੈ ਸੰਤਾਂ ਇਹ ਤਾਂ ਹੀ ਜ਼ਬਾਨ ਹੈ ਬਸ